पौड़ी यहिया यतन कर दबो विधिया एक नाम बिन कौ लो सिधिया यहिया यतन कर दबो विधिया एक नाम ਬਹੁਤ ਵਿਧੀ ਨਾਲ ਬਹੁਤ ਵਿਧੀਆਂ ਬਣੀਆਂ ਹੋਈਆਂ ਨੇ ਸੰਸਾਰ 'ਚ ਛੁੱਟਣ ਦੀਆਂ ਨਾਮ ਜਪਣ ਦੀਆਂ ਵਿਧੀਆਂ ਬਹੁਤ ਨੇ ਭਗਤੀ ਦੀਆਂ ਵਿਧੀਆਂ ਬਹੁਤ ਨੇ ਵਿਧੀਆਂ ਨੇ ਬਹੁਤ ਵਰਤਾਂ ਨੇ ਹਰ ਮਤ ਇੱਕ ਵਿਧੀ ਹੋਈ ਹੈ ਯਤਨ ਕਰਦੇ ਨੇ ਆਦਮੀ ਛੁੱਟਣ ਦੇ ਆਪਣੀ ਆਪਣੀ ਵਿਧੀ ਅਨਸਰ ਕਰਦੇ ਨੇ ਨਾਮ ਦੇ ਬਿਨਾ ਕਿਵੇਂ ਛੁਟਕਾਰਾ ਹੋ ਜਾਊਗਾ ਸਿੱਧੀ ਆ ਲਾਉਂਦਾ ਸੋਝੀ ਛੁੱਟਣ ਦੀ ਅਕਲ ਸੋਝੀ ਨਾਮ ਤੋਂ ਬਿਨਾ ਨਹੀਂ ਆ ਸਕਦਾ ਕਿੱਥੋਂ ਤੱਕ ਸੋਝੀ ਆਊਗੀ ਨਾਮ ਤੋਂ ਬਿਨਾ ਵੀ ਛੁੱਟਣ ਦੀ ਇਹ ਫਾਂਸਲ ਕੀ ਵਿਧੀਆਂ ਬਣ ਗਈਆਂ ਛੁੱਟਣ ਦੀਆਂ ਜਿਹੜੀਆਂ ਕਹਿੰਦੇ ਸੀ ਫਾਂਸਣ ਕੀ ਵਿਧੀ ਸਭ ਕੋ ਜਾਣਾ ਛੁੱਟਣ ਕੀ ਇੱਕ ਕੋਈ ਕੋਈ ਜਾਣਦਾ ਉਹਨੂੰ ਛੁੱਟਣ ਦੀ ਵਿਧੀ ਨੂੰ ਉਹ ਹੈ ਨਾਮ ਤੋਂ ਬਿਨਾ ਵਿਧੀ ਨਹੀਂ ਆਉਂਦੀ ਉਹ ਤਤ ਗਿਆਨ ਹੈ ਤਤ ਵਸਤੂ ਦਾ ਗਿਆਨ ਉਹ ਆਤਮ ਗਿਆਨ ਹੈ ਆਤਮ ਗਿਆਨ ਮੇਰਾ ਵਿਧੀ ਨਹੀਂ ਹੈ ਛੁੱਟਣ ਦੀ ਸੋਝੀ ਨਹੀਂ ਆ ਸਕਦੀ ਆ ਦਾ ਮਤਲਬ ਹੈ ਸੋਝੀ ਇੱਕ ਨਾਮ ਦੇ ਪਹਿਲੋ ਸਿੱਧੀ ਕਿਤੇ ਤੱਕ ਸੋਝੀ ਜੀ ਤੁਹਾਨੂੰ ਨਾਮ ਦੇ ਬਿਨਾ ਬਈ ਕੋਈ ਦੱਸੇ ਤਾਂ ਸਹੀ ਕਿੱਥੇ ਤੱਕ ਛਟਕਾਰੇ ਦੀ ਵਿਧੀ ਤਾਂ ਕਾਮਯਾਬੀ ਹੈ ਮਨ ਜਿੱਤਿਆ ਮਨ ਮੰਨਿਆ ਨਹੀਂ ਕੀ ਹੋਇਆ ਜੇ ਮਨ ਨਹੀਂ ਜਿੱਤਿਆ ਗਿਆ ਜੀ ਦਾ ਮਾਇਆ ਚੋਂ ਮਨ ਜੋ ਮਾਇਆ ਛੱਡੀ ਹੋ ਨਹੀਂ ਉਹ ਛਟਕਾਰਾ ਕੀ ਹੋ ਗਿਆ ਉਹਦਾ ਫਿਰ ਕਾਹਦਾ ਛਟਕਾਰਾ ਕਾਹਦਾ ਧਰਮ ਹੈ ਹੋ ਉਹ ਧਰਮ ਦਾ ਮਾਇਆ ਨਾਲ ਹਮਾ ਜੋੜਦੇ ਨੇ ਮਾਇਆ ਦੀ ਭੁੱਖ ਪੈਦਾ ਕਰਦੇ ਨੇ ਜਾਉ ਜਤਨ ਕਰ ਹੋਤ ਛੁਟਾਰਾ ਜਿਹੜੇ ਜਤਨ ਕਰਕੇ ਛੁਟਕਾਰਾ ਹੋ ਸਕਦਾ ਹੈ ਜਾਉ ਜਤਨ ਕਰ ਹੋਤ ਛੁਟਾਰਾ ਐਸੇ ਜਤਨ ਕਰ ਜਿਹਦੇ ਨਾਲ ਛੁਟਕਾਰਾ ਹੋ ਜਵੇ ਔਗਣਾ ਤੋਂ ਛੁਟਕਾਰਾ ਲੋਭ ਘਟ ਜਵੇ ਮੋਹ ਘਟ ਜਵੇ ਮਾਇਆ ਦੀ ਦੌੜ ਚੋਂ ਬਾਹਰ ਨਿਕਲਣ ਨੂੰ ਮਨ ਮੰਨ ਲਵੇ ਬੜਾ ਬਣਨ ਦੀ ਇੱਛਾ ਖਤਮ ਹੋ ਜਵੇ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਵਡਿਆਈ ਦੀ ਭੁੱਖ ਖਤਮ ਹੋ ਜਵੇ ਇਹ ਜੀ ਕੋਈ ਉਪਰਾਲਾ ਕਰ ਬਾਹੂ ਜਤਨ ਸਾਧ ਸੁਗਾਰਾ ਇਹ ਜਤਨ ਸਾਧ ਦੀ ਸੰਗਤ ਬਿਨਾ ਆਪਣੇ ਅੰਦਰ ਜੁੜੇ ਤੇ ਬਿਨਾ ਨਹੀਂ ਹੋਣਾ ਇਹ ਜਤਨ ਸਾਧ ਸੰਗਾਰਾ ਕਿਉਂ ਉਹ ਮਾਇਆ ਛੱਡੀ ਬੈਠਾ ਅੰਦਰ ਦਾ ਜਿਹੜਾ ਛੱਡੀ ਬੈਠਾ ਉਹਦੇ ਨਾਲ ਜੁੜ ਕੇ ਹੋ ਸਕਦਾ ਉਹੀ ਸਮਝਾ ਸਕਦਾ ਤੈਨੂੰ ਉੱਥੇ ਜਾ ਕੇ ਆਇਆ ਨਾ ਉੱਥੇ ਜਾ ਬੈਠੇਗਾ ਉੱਥੇ ਜਿਹੜਾ ਆਰਾਮ ਆਨੰਦ ਹੋਊ ਫਿਰ ਤੈਨੂੰ ਉਹ ਵੀ ਛੱਡੇ ਦੀ ਫਿਰ ਫਿਰ ਸਮਝ ਆ ਜੂ ਵੀ ਛੱਡੇ ਤੇ ਫਾਇਦਾ ਹੁਣ ਛੱਡੇ ਤੇ ਨੁਕਸਾਨ ਲੱਗਦਾ ਹੁਣ ਛੱਡੇ ਤੋਂ ਨੁਕਸਾਨ ਲੱਗਦਾ ਜਦ ਉਹਦੇ ਸੰਗਤ 'ਚ ਬੈਠੇਗਾ ਫਿਰ ਤੈਨੂੰ ਲੱਗੂ ਵੀ ਛੱਡੇ ਤੇ ਫਾਇਦਾ ਔਰ ਵਿਗੜਦਾ ਵੀ ਕੁਝ ਨਹੀਂ ਹੈ ਵਿਗੜਨ ਦਾ ਵੀ ਭਲੇਖਾ ਤੈਨੂੰ ਜਿਹੜਾ ਵਿਗੜ ਜੂ ਨਾ ਮੇਰੇ ਛੱਡੇ ਤੇ ਐ ਕਰੇ ਤੇ ਕੁਛ ਉਹ ਭਲੇਖਾ ਵੀ ਚੁੱਕਿਆ ਜਾਊ ਯਾ ਉਬਰਨ ਧਾਰੇ ਸਭ ਕੋ ਉਹ ਜਪੇ ਬਿਨ ਉਬਰ ਨਾ ਹੋ ਫਿਰ ਯਾ ਉਬਰਨ ਧਾਰੇ ਸਭ ਕੋ ਯਾ ਉਬਰਨ ਯਾ ਉਬਰਨ ਧਾਰੇ ਸਭ ਕੋ ਐਸਾ ਉਬਰ ਉੱਤੇ ਨੂੰ ਉੱਠਣਾ ਮਾਇਆ ਧਸਿਆ ਹੈ ਜਿਹੜਾ ਮਾਇਆ ਦੀ ਦਲ ਦੇ ਵਿੱਚ ਜਿਹੜਾ ਡੁੱਬਿਆ ਹੋਇਆ ਭਵ ਸਾਗਰ ਚ ਉੱਪਰ ਨਾ ਉੱਤੇ ਨੂੰ ਇਹ ਉੱਪਰ ਰਹਿ ਜਾ ਥੋੜਾ ਜਿਹਾ ਉੱਤੇ ਨੂੰ ਤਾਂ ਆਵੇ ਨੱਕ ਵੀ ਬਾਹਰ ਹੋਵੇ ਸਾਹ ਤਾਂ ਆਉਣ ਲੱਗੇ ਇਹਨਾਂ ਦਾ ਸਾਹ ਨਹੀਂ ਆ ਰਿਹਾ ਕਿਸੇ ਨੂੰ ਬੁੱਢਾ ਥਾ ਵਾਹ ਜਪੇ ਵੀਰ ਬੁੱਢਾ ਥਾ ਉਭਰਿਆ ਮਤਲਬ ਡੁੱਬਿਆ ਪਿਆ ਸੀ ਜਦੋਂ ਲਿਖ ਰਿਹਾ ਨਾ ਸਾਰਾ ਬੀਚ ਕਿ ਜਦੋਂ ਡੁੱਬਿਆ ਹੋਇਆ ਸੀ ਜਾਂ ਉਭਰਿਆ ਜਿਹੜੀ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਚ ਪਹਿਲੀਆਂ ਹੈ ਨਹੀਂ ਬੂਟਾ ਥਾਂ ਉਭਰਿਆ ਗੁਣ ਕੀ ਲਹਿਰ ਚ ਭੱਕ ਜੇ ਗੁਣ ਪੈਦਾ ਹੋਇਆ ਤਾਂ ਉਭਰਿਆ ਗੁਣ ਦੀ ਲਹਿਰ ਗੁਣਾਂ ਨੇ ਉਗਣ ਕੱਟੇ ਗੁਣ ਪੈਦਾ ਹੋਇਆ ਉਭਰਿਆ ਉਹ ਜਪੇ ਜਿਹਨੂੰ ਉਬਰ ਨਾ ਹੋਵੇ ਵਾਜ ਆਪੇ ਬਿਨ ਉਬਰ ਨਾ ਹੋ ਉਬਰ ਨਾ ਹੋ ਜਿੰਨਾ ਚਿਰ ਅੰਤਰ ਆਤਮਾ ਨੂੰ ਸਮਝ ਨਹੀਂ ਲੈਂਦਾ ਆਪਣੇ ਮੂਲ ਨੂੰ ਪਛਾਣ ਨਹੀਂ ਲੈਂਦਾ ਉੱਪਰ ਨਹੀਂ ਸਕਦਾ ਉਹਨਾਂ ਚਿਰ ਸਰੀਰ ਤੋਂ ਪਰੇ ਨਹੀਂ ਸਰੀਰ ਨੂੰ ਹੀ ਆਪਣਾ ਆਪਾ ਸਮਝਦਾ ਸਰੀਰ ਬਿਨਾ ਮੇਰਾ ਗੁਜ਼ਾਰਾ ਨਹੀਂ ਜਿੱਦਾਂ ਉਹਨੂੰ ਸਮਝ ਲਿਆ ਮੂਲ ਨੂੰ ਉਦੋਂ ਸਰੀਰ ਬਿਨਾ ਗੁਜ਼ਾਰਾ ਹੈ ਉਹਨਾਂ ਚਿਰ ਸਰੀਰ ਬਿਨਾ ਗੁਜ਼ਾਰਾ ਨਹੀਂ ਹੈ ਜਦੋਂ ਮੂਲ ਨਾਲ ਜੁੜ ਗਿਆ ਫਿਰ ਸਰੀਰ ਬਿਨਾ ਗੁਜ਼ਾਰਾ ਹੈ ਜਹਾਜ਼ ਮਿਲ ਜਵੇ ਤਾਂ ਕਿਸੀ ਛੱਡਾਂਗੇ ਸਮੁੰਦਰ ਦੇ ਵਿੱਚ ਆ ਜਹਾਜ਼ ਮਿਲ ਗਿਆ ਸੇਫ ਚੀਜ਼ ਮਿਲ ਗਈ ਕਿਸੀ ਛੱਡ ਕਾਰ ਮਿਲ ਗਈ ਸਾਈਕਲ ਛੱਡ ਸਾਈਕਲ ਵੀ ਛੱਡ ਕੇ ਪੈਦਲ ਥੋੜੀ ਜਾਣਾ ਵਧੀਆ ਚੀਜ਼ ਮਿਲੇ ਤੇ ਘਟੀਆ ਛੱਡਦੇ ਹੀ ਨਹੀਂ ਜੇ ਆਪਣਾ ਮੂਲ ਨਾਲ ਜੁੜ ਜੀਏ ਪਛਾਣ ਕੇ ਸਮਝ ਕੇ ਫਿਰ ਸਰੀਰ ਛੱਡਦਾ ਸਰੀਰ ਦਾ ਖਿਆਲ ਘੱਟ ਕਰ ਲਾਂਗੇ ਫਿਕਰ ਘੱਟ ਕਰ ਲਾਂਗੇ ਛੱਡਣ ਤੱਕ ਹੀ ਆ ਜਿਹੜਾ ਇਹਦੇ ਖਾਤਰ ਸਾਰਾ ਟਾਈਮ ਵੇਸਟ ਕਰਦੇ ਹਾਂ ਘਟਾ ਲਾਂਗੇ ਬਸ ਇਹਦੀ ਜਿਹੜੀ ਚਿੰਤਾ ਥੋੜੀ ਹੋ ਜੂਗੀ ਜਾਹੂ ਤਰਨ ਤਾਰਨ ਸਮਰੱਥਾ ਜਾਹੂ ਤਰਨ ਤਾਰਨ ਸਮਰੱਥਾ ਜਿਹੜਾ ਤਰਨ ਤਾਰਨ ਵਿੱਚ ਸਮਰੱਥ ਹੈ ਕੌਣ ਹੁੰਦਾ ਜਹਾਜ਼ ਹੁੰਦਾ ਆਪੀ ਵੀ ਦਾ ਤੁਹਾਨੂੰ ਵੀ ਤਰਨ ਤਰਨ ਤਾਰਨ ਤਰਨ ਵਿੱਚ ਵੀ ਸਮਰੱਥ ਹੈ ਜਹਾਜ਼ ਆਪ ਤਰਦਾ ਹੋ ਫਿਰ ਵਿੱਚ ਬਹਿ ਜਾਣ ਉਹਨਾਂ ਨੂੰ ਵੀ ਤਾਰਦਾ ਤਰਨ ਤਾਰਨ ਸਮਰੱਥ ਕੌਣ ਹੈ ਨਾਮ <coughs> ਨਾਮ ਤਾਲ ਤਾਲ ਸੁਭਰਤ ਹੈ ਰਾਖ ਲਿਓ ਨਿਰਗੁਣ ਦਾ ਰਾਖਾ ਹੈ ਨਿਰਗੁਣ ਰਾਖ ਲਿਓ ਨਿਰਗੁਣ ਨਿਰਗੁਣ ਨੂੰ ਰੱਖ ਲੈ ਰਾਖ ਲਿਓ ਨਿਰਗੁਣ ਨਿਰਗੁਣ ਨਿਰਗੁਣ ਹੈ ਨਿਰਨਾਥ ਹੈ ਨਰਨਾਥਾ ਹੈ ਨਰ ਦੇ ਨਾਥ ਮੈਨੂੰ ਨਿਰਗੁਣ ਨੂੰ ਰੱਖ ਲੈ ਮੈਂ ਤਰਨ ਨਹੀਂ ਜਾਣਦਾ ਨਿਰਗੁਣ ਕਿਉਂ ਮੈਂ ਤਰਨ ਨਹੀਂ ਜਾਣਦਾ ਮੈਂ ਡੁੱਬਣੇ ਜਾਣਦਾ ਡੁੱਬ ਤਾਂ ਗਿਆ ਜੇ ਗੁਣ ਨਹੀਂ ਸੀ ਔਗਣਾ ਕਰਕੇ ਡੁੱਬ ਗਿਆ ਨਾ ਡੁੱਬਿਆ ਹੋਇਆ ਨਿਰਗੁਣ ਕਰਕੇ ਮੈਨੂੰ ਡੁੱਬਦੇ ਨੂੰ ਬਚਾ ਲੈ ਰੱਖ ਲਿਓ ਨਿਰਗੁਣ ਨਰਨਾਥਾ ਨਿਰਗੁਣ ਨੂੰ ਰੱਖ ਲਿਓ ਹੈ ਨਰਨਾਥਾ ਨਿਰਗੁਣ ਨੂੰ ਰੱਖ ਲਿਓ ਸਾਰੇ ਨਰਾਂ ਦਾ ਨਾਥ ਹੈ ਤੂੰ ਸਾਰੇ ਨਰ ਤੇਰੇ ਹੁਕਮ 'ਚ ਨੇ ਸਾਰਿਆਂ ਨੇ ਨੱਥ ਪਾਈ ਹੋਈ ਹੈ ਤਾਂ ਮਨ ਬਚ ਕਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟੀ ਆਈ ਮਨ ਕਰਕੇ ਵਚਨ ਕਰਕੇ ਮਨ ਬਚ ਕਰਕੇ ਜੇ ਆਪ ਜਨਾਈ ਜਿਹਨੇ ਆਪਣਾ ਨਿਜ ਰੂਪ ਨੂੰ ਦੂਸਰੇ ਨੂੰ ਦੱਸਣ ਚ ਸਫਲ ਹੈ ਜਨਾਈ ਮਨ ਕਰਕੇ ਵਚਨ ਕਰਕੇ ਬੋਲਣ ਕਰਕੇ ਕਰਮ ਕਰਕੇ ਜਿਹੜਾ ਆਤਮ ਸਰੂਪ ਨੂੰ ਦਿਖਾਉਣ ਦੇ ਅਰਥ ਪ੍ਰਗਟ ਕਰਨ ਦੇ ਕਾਬਲ ਹੈ ਜਣਾਈ ਪ੍ਰਗਟ ਕਰਨਾ ਸਭ ਨੇ ਦੇਖਣਾ ਆਪਣਾ ਬਣਾਈ ਉਹਨੇ ਆਪਣਾ ਪ੍ਰਗਟ ਕਰਨਾ ਦੁਆ ਨੇ ਆਪਣਾ ਦੇਖਣ ਆਪਣੇ ਦੀ ਗੱਲ ਕਰਨੀ ਹੈ ਸਮਝਣ ਵਾਲੇ ਨੇ ਆਪਣਾ ਸਮਝਣਾ ਅੰਦਰੋਂ ਚੜਾਈ ਜਿਹੜਾ ਗੁਰਮੁਖ ਹੈ ਨਾ ਗੁਰਮੁਖ ਪਹਿਲਾਂ ਬੁਝਾ ਬੁਝਦਾ ਆਪ ਨਾਨਕ ਗੁਰਮੁਖ ਦੇਖ ਦਿਖਾਏ ਸਿੱਧ ਬੋਲ ਵਿੱਚ ਨਾਨਕ ਕਹਿੰਦਾ ਗੁਰਮੁਖ ਪਹਿਲਾਂ ਆਪਣਾ ਆਤਮ ਦਰਸ਼ਨ ਆਪ ਕਰਦਾ ਫਿਰ ਦੂਜਿਆਂ ਨੂੰ ਦਿਖਾਉਂਦਾ ਫਿਰ ਦੂਜਿਆਂ ਨੂੰ ਸਮਝਾਉਂਦਾ ਆਪ ਜਪਾ ਨਾਮ ਦੀ ਬਾਬਤ ਕੀ ਹੋਈ ਜਾਂਦੀ ਜਿਹੜੀ ਗੱਲ ਆਪ ਸਮਝੀ ਹੈ ਦੂਜਿਆਂ ਨੂੰ ਦੱਸ ਦੇਣੀ ਸਮਝਾ ਦੇਣੀ ਕੋਈ ਸਮਝ ਲਵੇ ਚੰਗੀ ਗੱਲ ਹੈ ਨਾ ਸਮਝ ਸਕੇ ਜਿੰਨੀ ਕੁ ਸਮਝ ਸਕੇ ਇਹ ਤਾਂ ਉਹਦੀ ਬੁੱਧੀ ਤੇ ਡਿਪੈਂਡ ਕਰਦਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਉਹਦੇ 'ਚ ਮਤ ਪ੍ਰਗਟੀ ਆਈ ਹੈ ਸਮਝੋ ਉਹਦੇ 'ਚ ਸਮਝੋ ਮਤ ਪ੍ਰਗਟ ਹੋ ਗਈ ਗੁਰਮਤ ਪ੍ਰਗਟ ਹੈ ਉਹਦੇ 'ਚ ਮਤ ਦਾ ਪ੍ਰਗਟ ਹੋਣਾ ਹੀ ਚੰਡੀ ਦਾ ਪ੍ਰਗਟ ਹੋਣਾ ਹੈ ਜਿਹੜਾ ਕਹਿੰਦਾ ਚੰਡੀ ਪ੍ਰਗਟ ਹੋ ਗਈ ਆ ਕੀ ਹੈ ਨਾਨਕ ਤੇ ਮਤ ਪ੍ਰਗਟੀ ਹੈ ਮਤ ਪ੍ਰਗਟੀ ਆਈ ਮਤ ਮਾਤਾ ਇਹ ਮਤ ਮਾਤਾ ਚੰਡੀ ਵੀ ਮਾਤਾ ਜਗ ਮਾਤਾ ਇਹ ਆ ਮਤ ਪ੍ਰਗਟ ਹੋਣਾ ਹੀ ਜੰਡੀ ਪ੍ਰਗਟ ਹੋਣਾ ਉਹ ਜੰਡੀ ਪ੍ਰਚੰਡ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਗਿਆਨ ਦਾ ਪ੍ਰਗਟ ਹੋਣਾ ਪ੍ਰਚੰਡ ਗਿਆਨ ਦੀ ਕੋਈ ਨੇਰਾ ਨਹੀਂ ਰਹਿੰਦਾ ਥੋੜਾ ਮੂਰਖਾਂ ਨੇ ਕੋਈ ਪਤਾ ਨਹੀਂ ਕੀ ਬਣਾਇਆ ਹੋਇਆ ਜਿਨ੍ਹਾਂ ਨੂੰ ਨਹੀਂ ਸਮਝ ਉਹ ਕਹਿੰਦੇ ਨੇ ਮੂਰਤੀ ਜਵਾ ਪ੍ਰਗਟ ਹੋ ਗਿਆ ਉਹਨਾਂ ਨੇ ਕਹਾਣੀਆਂ ਬਣਾ ਲਈਆਂ ਕੀ ਕਰਦੇ ਵਿਚਾਰੇ ਹੁਣ ਉਹ ਕਹਾਣੀਆਂ ਨੂੰ ਸਾਡੇ ਬੰਦੇ ਸੱਚ ਮੰਨੀ ਜਾਂਦੇ ਨੇ ਉਹਦਾ ਨਰਾਇ ਝੂਠ ਹੈ ਸੱਚ ਕੀ ਆ ਸੱਚ ਗੁਰਬਾਣੀ ਨੇ ਉਹਨਾਂ ਦਾ ਜਿਹੜਾ ਸੀ ਨਾ ਸਿਮਰਨ ਸਾਥਰ ਉਹਨਾਂ ਦਾ ਜਿਹੜਾ ਭਰਮ ਸੀ ਉਹ ਦੂਰ ਕੀਤਾ ਸੁੱਧ ਕੇ ਦੱਸਿਆ ਨੇ ਵੀ ਅਸਲ ਦੀ ਚੰਡੀ ਐ ਪ੍ਰਗਟ ਹੁੰਦੀ ਹੁੰਦੀ ਜਦੋਂ ਧਰਮ ਸਮਝਾਤਾ ਸਹੀ ਧਰਮ ਜਿਹੜੇ ਸਿਆਣੇ ਬੰਦੇ ਤੋਂ ਛੱਡ ਕੇ ਸਿੱਖ ਹੋ ਗਏ ਹਿੰਦੂਆਂ ਚੋਂ ਸਿੱਖ ਬਣੇ ਨੇ ਹੁਣ ਹੋਰ ਬਣ ਜਾਣਗੇ ਜੇ ਸਮਝਾ ਜੇ ਸਮਝਾਉਣ ਲੱਗ ਜਾਵੇ ਬਥੇਰੇ ਬਣ ਜਾਣਗੇ ਪਰ ਅਸੀਂ ਤਾਂ ਲੜਦੇ ਹਾਂ ਸਮਝਾਉਂਦੇ ਕੱਲ ਸਮਝਾਉਂਦਾ ਨਹੀਂ ਕੋਈ ਲੜਦੇ ਨੇ ਤਾਂ ਆਪਸ ਵਿੱਚ ਵੀ ਲੜਦੇ ਨੇ ਆਪਸ ਵਿੱਚ ਤਾਂ ਹੁਣ ਚੌਧਰ ਵਾਸਤੇ ਗੁਰਦਾਰੇ ਦੀ ਗੋਲਕਾ ਵਾਸਤੇ ਪੈਸੇ ਪਿੱਛੇ ਰੋਜ਼ੇ ਮੁਕਦਮੇ ਰੋਜ਼ੇ ਥਾਣੇ ਕਦੇ ਕਿਸੇ ਗੁਰਦੁਆਰੇ ਪੁਲਿਸ ਜਾਂਦੀ ਹੈ ਕਦੇ ਕਿਸੇ ਜਾਂਦੀ ਹੈ ਕੰਮੇ ਹੀ ਰਹਿ ਗਿਆ ਚੌਧਰਾਂ ਦੇ ਝਗੜੇ ਪ੍ਰਧਾਨੀਆਂ ਦੇ ਝਗੜੇ ਆਦਾ ਸਿੱਖੀ ਰਹਿ ਗਈ ਇਹਨਾਂ ਦੀ ਗੁਰਬਾਣੀ ਦਾ ਤਾਂ ਟਾਈਮ ਹੈ ਨਹੀਂ ਕਿਸੇ ਕੋਲ ਗੁਰਬਾਣੀ ਦਾ ਧਿਆਨ ਹੈ ਨਹੀਂ ਇਹਦਾ ਧਿਆਨ ਤਾਂ ਹੋਰ ਪਾਸੇ ਹੈ ਹੂੰ